ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ ਬੈਦਕ ਅਨੇਕ ਉਪਾਵ ਕਹਾਂ ਲਓ ਭਖਈ ਜਿਸ ਕੀ ਪੂਜੈ ਔਦ ਜਿਹਦੀ ਉਮਰ ਪੁੱਗ ਜਾਵੇ ਪੂਰੀ ਹੋ ਜਵੇ ਤਿਸੈ ਕੌਣ ਰਾਖੀ ਉਹਨੂੰ ਕੌਣ ਬਚਾ ਸਕਦਾ ਨਹੀਂ ਕੋਈ ਬਚਾ ਸਕਦਾ ਬੈਦਕ ਅਨਕ ਉਪਾਵ ਜਿਹੜੇ ਵੈਦ ਨੇ ਹਕੀਮ ਨੇ ਜਿੰਨੇ ਮਰਜ਼ੀ ਉਪਾਅ ਕਰ ਲੈਣ ਕਾ ਲੋ ਭਾਗੀ ਕਿੰਨਾ ਜੇ ਜੋ ਮਰਜ਼ੀ ਕਹੀ ਜਾਣ ਜਿੰਨਾ ਮਰਜ਼ੀ ਦਾਵੇ ਕਰੀ ਜਾਣ ਨਹੀਂ ਰੱਖ ਸਕਦਾ ਕੋਈ ਕਹਾਂ ਲੋ ਭੱਖ ਹੀ ਕਹਿੰਦਾ ਭਾਵੇਂ ਜਿੰਨੀਆਂ ਮਰਜ਼ੀ ਉਹ ਸਲਾਹ ਦੇਈ ਜਾਣ ਜੀ ਹਾਂ ਜਿੰਨਾ ਮਰਜ਼ੀ ਕਹੀ ਜਾਣ ਵੀ ਐ ਹੋ ਕਰਦਾਂਗੇ ਅਸੀਂ ਐ ਕਰਦਾਂਗੇ ਐ ਹੋ ਜਾਂਦਾ ਨਹੀਂ ਹੋ ਸਕਦਾ ਏਕੋ ਚੇਤ ਗਵਾਰ ਕਾਜ ਤੇਰੇ ਆਵਈ ਹਰ ਹਾਂ ਬਿਨ ਨਾਵੇਂ ਤਨ ਛਾਰ ਬ੍ਰਿਥਾ ਸਭ ਜਾਵਈ ਇਸ ਕਰਕੇ ਇਹ ਗਵਾਰ ਏਕੋ ਚੇਤ ਤੂੰ ਇੱਕ ਦਾ ਚੇਤਾ ਕਰ ਇੱਕ ਕੀ ਚੀਜ਼ ਹੈ ਇੱਕੋ ਚੇਤ ਗਵਾਰ ਕਾਜ ਤੇਰੇ ਆਵੇ ਤੇਰੇ ਕੰਮ ਉਸੇ ਇੱਕ ਨੇ ਆਉਣਾ ਹੋਰ ਏਕਤਾ ਦਾ ਨਹੀਂ ਕੰਮ ਆਉਣਾ ਏਕਤਾ ਜਿਹੜੀ ਹੈਗੀ ਹੈ ਤੂੰ ਜਦ ਆਪ ਇੱਕ ਹੋ ਜਾਂਦਾ ਉਹ ਏਕਤਾ ਨਹੀਂ ਕੰਮ ਆਉਣਾ ਤੇਰੇ ਬੈਰ ਵਿਰੋਧ ਛੱਡਦੇ ਸਾਰਿਆਂ ਨਾਲ ਏਕਤਾ ਕਰ ਲੈ ਘੜ ਘੜ ਕੇ ਹੱਥ ਜੂ ਦੇਖ ਇਸ ਗੱਲ ਨੇ ਕੰਮ ਆਉਣਾ ਜਿਉਂ ਮਧੂ ਮਖੀਰਾ ਜਿਵੇਂ ਸੱਚਖੰਡ ਵਾਲੇ ਇੱਕ ਹੋ ਕੇ ਰਹਿੰਦੇ ਨੇ ਸਾਰਿਆਂ ਨਾਲ ਮੇਲ ਮਿਲਾਪ ਰੱਖ ਕੇ ਪ੍ਰੇਮ ਨਾਲ ਐ ਇੱਕ ਹੋ ਕੇ ਰਹੇ ਸਭ ਨਾਲੇ ਬੈਰੀ ਬਗਾਨਾ ਮਿਟਾ ਦੇ ਅੰਦਰੋਂ ਇਹ ਚੀਜ਼ ਨੇ ਕੰਮ ਹੋਣਾ ਹਰ ਹਣ ਬਿਨ ਨਾਮ ਤਨ ਛਾਰ ਵਿਰਥਾ ਸਭ ਜਾਵੇ ਨਾਮ ਤੋਂ ਬਿਨਾ ਜਿਹੜਾ ਸਭ ਕੁਝ ਜੋ ਹੈ ਮਿੱਟੀ ਹੈ ਛਾਰ ਸਭ ਕੁਝ ਵਿਰਥਾ ਹੈ ਜੋ ਕਮਾਈ ਕਰ ਰਹੇ ਹਨ ਕਾਂਡ ਕਰ ਰਹੇ ਹਨ ਇਹ ਸਭ ਵਿਰਥਾ ਨਾਮ ਤੇ ਬਿਨਾ ਠੀਕ ਹੈ ਜੀ ਤੇ ਇਹੀ ਸਲਾਹ ਦਿੱਤੀ ਗਈ ਹੈ ਵੀ ਇੱਕ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਜੀ ਤੇ ਇੱਕ ਮਨ ਔਰ ਚਿੱਤ ਦੀ ਏਕਤਾ ਨੂੰ ਇੱਕੋ ਕਹਿੰਦੇ ਹੈ ਜੀ ਮਨ ਔਰ ਚਿੱਤ ਦੀ ਏਕਤਾ ਹੋ ਗਈ ਸਾਰਿਆਂ ਨਾਲ ਏਕਤਾ ਹੋ ਜਾਂਦੀ ਹੈ ਫਿਰ ਠੀਕ ਹੈ ਜੀ ਇੱਥੇ 21ਵੇਂ ਛੰਦ ਦੀ ਸਮਾਪਤੀ ਹੈ ਜੀ